ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਹੁਣ ਨਿਰਖਤ ਕਿੱਥੇ ਖੋਜ ਕਿੱਥੇ ਹੁਣ ਖੋਜ ਸ਼ੁਰੂ ਹੋ ਰਹੀ ਹੈ ਆਤਮ ਚਿੰਤਨ ਜਦੋਂ ਸੁਖ ਨਾਲ ਟਿਕ ਗਿਆ ਨਾ ਅੰਦਰ ਆ ਜੋ ਟਿਕ ਗਿਆ ਉਹਨਾਂ ਬਾਹਰ ਦ੍ਰਿਸ਼ਟੀ ਦੀ ਲੋੜ ਨਹੀਂ ਬਾਹਰ ਦੇਖਣ ਦੀ ਬਾਹਰ ਦਾ ਪਤਾ ਹੁਕਮ ਨਾ ਹੋ ਰਿਹਾ ਪਹਿਲਾਂ ਧਿਆਨ ਜ਼ਿਆਦਾ ਬਾਹਰ ਰਹਿਦਾ ਸਾਡਾ ਉਹ ਨਾ ਵਿਗੜ ਜਾਏ ਉਹ ਨਾ ਵਿਗੜ ਜਾਏ ਉਹ ਨਾ ਵਿਗੜ ਜਾਏ ਉਹ ਨਾ ਵਿਗੜ ਹੁਣ ਲਗਾਤਾਰ ਸੂਈ ਟਿਕੀ ਰਹਿੰਦੀ ਹੈ ਆਤਮ ਦਰਸ਼ਨ ਤੇ ਆਪਣੀ ਆਤਮ ਖੋਜ ਤੇ ਕੀ ਵਾਕਈ ਪਰਮੇਸ਼ਰ ਦੇ ਭਾਣੇ ਦਾ ਸਭ ਕੁਝ ਹੁੰਦਾ ਇਹ ਤੇ ਸੂਈ ਟਿਕੀ ਰਹਿੰਦੀ ਹੈ ਭਾਣੇ ਨੂੰ ਸਮਝਣ ਤੇ ਕੀ ਜਿਹੜੇ ਮਿੱਟੀ ਦੀਆਂ ਮੂਰਤਾਂ ਨੇ ਨਚਾਈਆਂ ਨਚਦੀਆਂ ਨੇ ਕੀ ਇਹ ਗੱਲ ਬਿਲਕੁਲ ਠੀਕ ਆ ਕਿ ਜਨਤਾ ਦੇ ਬਸ ਕੁਝ ਨਹੀਂ ਇਹਦੀ ਨਿਰਖਾ ਇਹਦੀ ਕਰਦੀ ਹੁਣ ਪਹਾੜੇ ਨੂੰ ਸਮਝਣਾ ਇੱਕ ਹੋਏ ਬਿਨਾ ਪਹਾੜੇ ਦੀ ਸਮਝ ਨਹੀਂ ਆਉਂਦੀ ਪਹਾੜੇ ਦੀ ਕੀ ਸਮਝ ਉਹਨੂੰ ਪਹਿਲਾਂ ਆਪਣੀ ਨੂੰ ਨਹੀਂ ਸਮਝ ਆਉਂਦੀ ਵੀ ਮੈਂ ਕੀ ਕਰਦਾ ਕੀ ਨਹੀਂ ਕਰਦਾ ਮੇਰੇ ਘਰੇ ਤੇ ਹੁੰਦਾ ਕਿ ਨਹੀਂ ਹੁੰਦਾ ਕਹਿੰਦਾ ਮੈਂ ਇੰਨਾ ਪਤਾ ਲੱਗਾ ਮੇਰੇ ਘਰੇ ਤੇ ਕੁਝ ਨਹੀਂ ਹੋਣਾ ਮੰਨ ਲਿਆ ਚਲੋ ਮੰਨ ਲਿਆ ਪਲ ਉਹ ਰੱਬ ਤੌਰ ਤੇ ਬੋਲਿਆ ਵਿਸ਼ਵਾਸ ਕਰਕੇ ਬੋਲਿਆ ਗੁਰੂ ਦੀ ਗੱਲ ਤੇ ਵਿਸ਼ਵਾਸ ਕਰਕੇ ਬੋਲਿਆ ਸ਼ਰਧਾ ਕਰਕੇ ਬੋਲਿਆ ਚਲੋ ਉਹਨਾਂ ਨੇ ਕਿਹਾ ਨਾ ਬਾਣੀ ਨੂੰ ਸੱਤ ਸੱਤ ਕਰਕੇ ਮੰਨੋ ਕਹਿੰਦੇ ਭਾਈ ਸੱਤ ਕਰਕੇ ਬੋਲਿਆ ਚਲੋ ਚਾਹੇ ਪੂਰਾ ਕਲੀਅਰ ਨਹੀਂ ਹੈ ਹੁਣ ਉੱਥੇ ਪਰਖਣ ਪਰਖਾ ਗੁਰ ਕੀ ਬਾਤ ਖਰੀ ਖਰੀ ਐਸ ਅਵਸਥਾ ਉਹ ਬੜਾ ਬਾਣੀ ਦੀ ਪਰਖ ਨਹੀਂ ਹੁੰਦੀ ਇੱਥੇ ਆ ਕੇ ਬਾਣੀ ਦੀ ਪਰਖ ਇੱਥੇ ਆ ਹੁਕਮ ਹੈ ਬੂਝਾ ਤਾਂ ਦਾ ਸੂਝਾ ਫਿਰ ਡਰ ਕਿਹੜਾ ਡਰ ਇਤੋਂ ਐਸ ਲੋਕ ਤੋਂ ਪਰਲੋਕ ਦੇ ਡਰ ਦੀ ਗੱਲ ਹੈ ਸੱਚਖੰਡ ਦੀ ਜਿੱਤੇ ਦਿਰਾਕਾਰ ਵਸਦਾ ਹੈ ਹਰ ਦਾ ਵਿੱਚ ਉਹ ਇੱਕ ਹੋਇਆ ਨਾ ਫੇਰ ਵੀ ਸੰਸਾਰ ਤੋਂ ਪਰੇ ਹੈ ਸੰਸਾਰ ਫਿਰ ਵੀ ਨਹੀਂ ਸੰਸਾਰ ਤੋਂ ਪਰੇ ਹੈ ਇਹਨੂੰ ਦੇਵ ਲੋਕ ਦੀ ਅਵਸਥਾ ਹੈ ਦੇਵ ਲੋਕ ਹੈ ਇੱਕ ਹੋਇਆ ਦੇਖੋ ਇਹਨਾਂ ਨੇ ਇਹਦੇ ਵੀ ਤਿੰਨ ਲੋਕ ਬਣਾਤੇ ਬ੍ਰਹਮ ਲੋਕ ਵਿਸ਼ਨ ਲੋਕ ਬਣਾਏ ਨਾ ਉਹ ਗਲਤ ਹੈ ਉਹਨਾਂ ਦੇ ਉਹਨਾਂ ਦਾ ਸਾਬ ਹੋਰ ਸਾਡੇ ਦਾ ਕੋਈ ਦੇਵ ਲੋਕ ਅੰਦਰ ਦੇਵ ਜਿਹੜਾ ਦੇਵ ਜਿੱਥੇ ਰਹਿੰਦਾ ਹੈ ਉੱਥੇ ਆਪ ਚਲਾ ਗਿਆ ਦੇਵ ਲੋਕ ਚਲਾ ਗਿਆ ਉਹਦੇ ਨਾਲ ਜੁੜ ਗਿਆ ਦੇਵ ਨਾਲ ਜਾ ਕੇ ਦੇਵ ਦੇ ਚਰਨਾਂ ਚਲਾ ਗਿਆ ਇਹ ਦੇਵ ਲੋਕ ਬੋਲਦੇ ਨੇ ਦੇਵਪੁਰੀ ਮੇ ਹੋ ਦੇਪੁਰੀ ਮੇ ਹੋਏ ਕੋ ਬਸ ਨਾ ਨਿਸ ਦਿਨ ਨਿਰਖਤ ਜਾਈ ਇੱਥੇ ਦਿਨ ਰਾਤ ਰੰਗ ਦੇ ਦੇ ਰੂ ਸੁਖ ਨੂੰ ਸਮਝਣ ਵਿੱਚ ਇੱਥੇ ਬੈਠ ਕੇ ਹੁਕਮ ਨੂੰ ਸਮਝਦਾ ਇਹ ਜਿਹੜੀ ਹਿੰਦੀਆਂ ਦੇ ਘਟ ਪੁਤਲੀ ਤਾਰਾਂ ਕਿੱਥੇ ਨੇ ਦੀਆਂ ਡੋਰੀ ਦੇਖਦਾ ਡੋਰੀ ਹੱਥ ਤੁਹਾਰੇ ਹੈ ਜਿਹੜੀ ਉਹਦੇ ਦਾ ਡੋਰੀ ਧਿਆਨ ਪੁੱਤਰੀ ਜੀ ਪੁਤਲੇ ਦੇ ਵਿੱਚ ਵੀ ਧਿਆਨ ਹੈ ਡੋਰੀ 'ਚ ਜ਼ਿਆਦਾ ਡੋਰੀ ਜਾਂ ਡੋਰੀ ਹਿਲਾਉਣ ਵਾਲੇ 'ਚ ਪੁਤਲੇ ਦਾ ਨਾਇਦੀ ਦੀਦੀ ਹੋਈ ਜਾਂਦਾ ਸਾਰਿਆਂ ਨੂੰ ਦੀਦੀ ਹੈ ਵੀ ਇਹ ਕੀ ਕਰਾਇਆ ਹੁੰਦਾ ਇਹਨਾਂ ਦਾ ਕਰਦੀਆਂ ਨੇ ਆਪ ਕਰਦੀਆਂ ਨੇ ਬਸ ਹੁਣ ਤਾਂ ਹੁਕਮ ਦੀ ਬੁੱਝਣ ਦੀ ਗੱਲ ਹੁਕਮ ਬੂਝ ਪਰਮਪਦ ਪਾਈ ਉਹ ਪਰਮਪਦ ਆ ਜੋ ਪਰਮਪਦ ਨਹੀਂ ਹੈ ਤੇ ਪਰਮ ਪਦ ਨਹੀਂ ਹੈ ਅੱਧਾ ਤਾਂ ਹੈਗਾ ਇਹ ਘਰ ਤਾਂ ਆ ਗਿਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਇਆ ਬਣਾ ਉਹ ਨਿਰਖ ਨਹੀਂ ਇੱਥੇ ਸ਼ੁਰੂ ਹੋਈ ਹੈ ਹੁਣ ਅਸਲ 'ਚ ਗੱਲ ਭਗਤੀ ਆ ਇੱਥੇ ਸ਼ੁਰੂ ਹੋਈ ਪਹਿਲਾਂ ਤਾਂ ਮਨ ਨੂੰ ਸਮਝਾਇਆ ਹੀ ਹੈ ਮਨ ਸਮਝਾਉਣ ਕਾਰਨ ਕਛੂ ਪੜੀ ਗਿਆ ਕਛੂ ਪੜੀ ਗਿਆ ਜਦੋਂ ਪੜ ਲਿਆ ਮਨ ਸਮਝ ਗਿਆ ਬਾਹਰਲੀ ਲੋੜ ਨਹੀਂ ਰਹੀ ਹੁਣ ਹੁਕਮ ਬੁੱਝਣ ਦੇ ਹੁਕਮ ਸਾਡੇ ਸਾਹਮਣੇ ਜੋ ਵਰਤੇ ਸੋ ਤੇਰਾ ਪੜ ਜੋ ਦਿਸੇ ਸੋ ਤੇਰਾ ਰੂਪ ਬਸ ਇਹਦੇ ਜੋ ਸਮਝ ਲੋ ਨਿਰਕਤ ਨੈਣ ਰਹੇ ਰਤਵਾਈ ਕੋਈ ਰਤਵਾਈ ਜਿਹੜਾ ਲਫ਼ਜ਼ ਹੈ ਰਤਵਾਈ ਦਾ ਕਹਿੰਦਾ ਖਲੋਲ ਹੋ ਜਾਂਦੀ ਹੈ ਕੋ ਰਤ ਨੂੰ ਨਾਲ ਬੰਦੇ ਨੇ ਲੋ ਰਤਵਾਈ ਨਹੀਂ ਕਹਦੇ ਸ੍ਰੀ ਤਰੀਕੇ ਨਾਲ ਦੇਖਦਾ ਦੇਖਦਾ ਸਮਝਦਾ ਸਮਝਦਾ ਅਕਲ ਨੂੰ ਰੰਗ ਚੜ ਜਾਂਦਾ ਹੈ ਸੂਟਾ ਪੜਾਵਦ ਗੰਕਾ ਤਰੀ ਇੱਥੇ ਸੂਟਾ ਪੜਾਉਂਦੀ ਹੈ ਗਨਕਾ ਇਹਨੂੰ ਸਮਝਾਉਂਦੀ ਆ ਵੀ ਦੇ ਹੁਕਮ ਨਾ ਹੋ ਰਿਹਾ ਤੈਨੂੰ ਬੜਾ ਭਲੇਖਾ ਸੀ ਆਪਾਂ ਨੂੰ ਦੋਹਰ ਨੂੰ ਭਲੇਖਾ ਸੀ ਇੱਥੇ ਬੁੱਧੀ ਮਨ ਨੂੰ ਸਮਝਾ ਰਹੀ ਹੈ ਹੁਣ ਮਨ ਨੇ ਸਮਝਣਾ ਵੀ ਹਾਂ ਵਾਕਿਆ ਹੀ ਹੋ ਰਿਹਾ ਪਹਿਲਾਂ ਮਨ ਤਾਂ ਲਿਆ ਵੀ ਹੋ ਰਿਹਾ ਪਰ ਸਮਝ ਰਿਹਾ ਹੁਣ ਵੀ ਵਾਕਿਆ ਹੀ ਹੋ ਰਿਹਾ ਜਿਉਂ ਜਿਉਂ ਸਮਝ ਰਿਹਾ ਹੈ ਤਿਉਂ ਤਿਉਂ ਬੋਲ ਰਿਹਾ ਜਿਉਂ ਜਿਉਂ ਉਹਦੇ ਤਜਰਬੇ 'ਚ ਗੱਲ ਆ ਰਹੀ ਹੈ ਕਿਉਂਕਿ ਉਹਦਾ ਵਿਸ਼ਵਾਸ ਪੱਕਾ ਹੋ ਰਿਹਾ ਮੰਨ ਰਿਹਾ ਮੰਨਣਾ ਹੋ ਗੱਲ ਹੈ ਵਿਸ਼ਵਾਸ ਪੱਕਾ ਹੋਣਾ ਹੋਰ ਗੱਲ ਹੈ ਕਿਉਂਕਿ ਉਹਦਾ ਭਰੋਸਾ ਪੱਕਾ ਹੋ ਰਿਹਾ ਰਤਬਾਈ ਦਾ ਉਹਦਾ ਰੰਗ ਛੱਡ ਜੋ ਰਤੇ ਰੰਗ ਇੱਕ ਨਾਨਕ ਗੂੜਾ ਰਤਬਾਈ ਦਾ ਉਹਦਾ ਅੱਖਾਂ 'ਚ ਲਾਲ ਲਈ ਹੋ ਜਾਣਾ ਕਹਿੰਦੇ ਰਾਤ ਨੂੰ ਸੌਂਦੇ ਨਹੀਂ ਦਿਨ ਦਾ ਸੌਂਦੇ ਨਹੀਂ ਅੱਖਾਂ ਲਾਲ ਹੋ ਜਾਂਦੀ ਲੋ ਉਹ ਸ਼ਰੀਰ ਨਾਲ ਦੇਖਾ ਪੈਂਦਾ ਹਾਂ ਨਿਰਖਤ ਨਿਰਖਤ ਜੱਗ ਜਾਏ ਪਾਵਾ ਨਿਰਖ ਦਾ ਨਿਰੀਖਣ ਕਰਨਾ ਬਰੀਕੀ ਨਾਲ ਕੋਖਣਾ ਬਰੀਕੀ ਨਾਲ ਕੋਖ ਕਰਦਾ ਹੈ ਬਰੀਕੀ ਦੀ ਕੋਖ ਹੈ ਜਿਹਨੂੰ ਆਪਾਂ ਕੋਖ ਕਹਿੰਦੇ ਆ ਵੀ ਵਾਕਿਆ ਹੀ ਇਹ ਗੱਲ ਠੀਕ ਹੈ ਹੋ ਰਿਹਾ ਉਹਦੀ ਮਰਜ਼ੀ ਨਾਲ ਐਵੇਂ ਸਾਨੂੰ ਭਲੇਖਾ ਸਾਡੀ ਮਰਜ਼ੀ ਨਾਲ ਹੋ ਰਿਹਾ ਬਰੀਕੀ ਨਾਲ ਉਥੇ ਕੋਖ ਹੈ ਨਿਰਖਤ ਨਿਰਖਤ ਜੱਬ ਜਾਏ ਪਾਵਾ ਜਦ ਇਹ ਪੂਰੀ ਸਮਝ ਆ ਜਾਂਦੀ ਹੈ ਜਦ ਡੋਰ ਵੀ ਦੀ ਜਾਂਦੀ ਹੈ ਤਾਂ ਡੋਰ ਹਲਾਉਣ ਵਾਲਾ ਵੀ ਜਿਹੜੀ ਸ਼ਬਦ ਜਿਹੜਾ ਹੈਗਾ ਜਿਹਦੇ ਹੁਕਮ ਦੇ ਥਰੂ ਸਭ ਕੁਝ ਹੋ ਰਿਹਾ ਜਦੋਂ ਸੁਣ ਪੈਂਦਾ ਪਾਵਾ ਹੋਰ ਪਾਵਾ ਕੀ ਪਾਵਾ ਪਾਇਆ ਹੋਰ ਕੀ ਕੀ ਪਾਵਾ ਉਹ ਹੁਕਮ ਵੀ ਸੁਣ ਜਾਂਦਾ ਉਧਰ ਹੁਕਮ ਸੁਣਦਾ ਉਧਰ ਕੰਮ ਹੋ ਜਾਂਦਾ ਹੁਣ ਸਿੱਧਾ ਹੀ ਸੰਪਰਕ ਹੋ ਗਿਆ ਸ਼ਬਦ ਵੀ ਸੁਣ ਗਿਆ ਔਰ ਉਹਦਾ ਐਕਸ਼ਨ ਵੀ ਦੇਖ ਲਿਆ ਐਕਸ਼ਨ ਉਹਦਾ ਤਾਂ ਹੁਕਮ ਹੁਕਮ ਦਾ ਐਕਸ਼ਨ ਵੀ ਹੈ ਦੋ ਚੀਜ਼ਾਂ ਦੇਖ ਲਿਓ ਪਾਵਾ ਸ਼ਬਦ ਨਾਲ ਸੁਣਦਾ ਸੰਪਰਕ ਹੋ ਗਿਆ ਐਕਸ਼ਨ ਦਾ ਹੁੰਦਾ ਬਾਹਰ ਦੇਖ ਲਿਆ ਤਾਂ ਦੀਦਾ ਹੀ ਕਿਉਂਕਿ ਵਰਤੇ ਤੇਰਾ ਭਾਣਾ ਇੱਥੇ ਆ ਕੇ ਐਂਡ ਹੁਕਮ ਬੂਝ ਪਰਮ ਪਦ ਪਾਈ ਬੁਝ ਲੈ ਪਰਮ ਪਦ ਪਾਈ ਸਭ ਲਈ ਨਿਰਖੋ ਮਿਲਾਵਾ ਬਸ ਫਿਰ ਕੀ ਹੈ ਜੋ ਹੁਕਮ ਬੁਝਿਆ ਜਿਹੜਾ ਬੁਝਣ ਵਾਲਾ ਸੀ ਉਹਦੇ ਵਿੱਚ ਮਿਲ ਗਿਆ ਸੁਰਤ ਸ਼ਬਦ ਵਿੱਚ ਲੀਨ ਹੋ ਗਈ ਸੁਰਤੇ ਸੀ ਨਾ ਟਿਕੀ ਹੋਈ ਦੇਖ ਰਹੀ ਧਿਆਨ ਦੇ ਦੇਖ ਰਿਹਾ ਸੀ ਨਾ ਜੋ ਕੁਝ ਦੇਖਿਆ ਫਿਰ ਕੀ ਸ਼ਬਦ ਹੁਕਮ ਭਾਣਾ ਨਿਰਖ ਰਿਹਾ ਸੀ ਜਿਹੜਾ ਇੱਕ ਹੋ ਗਿਆ ਆਪਣੇ ਨਿਰਖੇ ਨਿਰਖੋ ਮਿਲਾਵਾ ਪਾਣੀ ਜਾ ਰਿਹਾ ਸੀ ਸੁੱਕੇ ਦੇ ਵਿੱਚ ਦੀ ਗਾਂ ਸਮੁੰਦਰ ਖੜਾ ਸੀ ਵਾਜਾ ਸਮੁੰਦਰ ਦੇ ਨਾਲ ਟੱਚ ਹੋਇਆ ਗਿਆ ਵਿੱਚ ਜਾ ਕੇ ਕੋਈ ਬਾਹਰੋਂ ਜਾ ਰਹੀ ਸੀ ਧਾਰ ਜੇ ਸਮੁੰਦਰ ਦਾ ਪਾਣੀ ਆ ਦੋਏ ਪਾਣੀ ਟੱਚ ਹੋਏ ਮਿਲ ਗਿਆ ਵਿੱਚ ਸੁਰਤ ਸ਼ਬਦ ਦੇ ਵਿੱਚ ਰਲੀ ਵਿਚਲੀਨ ਹੋ ਗਈ ਜਿੰਨਾ ਚਿਰ ਵਿੱਚ ਫਾਸਲਾ ਸੀ ਉਹਦਾ ਜਦ ਤੁਰੀ ਜਾ ਰਹੀ ਸੀ ਉਧਰ ਖੋਜ ਦੇ ਵਿੱਚ ਜਾ ਰਹੀ ਸੀ ਜਦ ਸਮੁੰਦਰ ਆ ਗਿਆ ਉਹ ਜਿਹੜਾ ਆ ਗਿਆ ਬਸ ਸਮੁੰਦਰ ਹੀ ਬਣ ਗਿਆ ਦਿਰਖ ਹੈ ਦਿਰਖ ਜੋ ਦੇਖਿਆ ਸੀ ਜੋ ਸਮਝਿਆ ਸੀ ਮਲਾਖਿਆ ਸੀ ਫਿਰ ਗਿਆ ਦੋਏ ਹੋ ਗਏ ਬਲਾਵਾ ਸੁਰਤ ਸ਼ਬਦ ਭਗ ਸਾਗਰ ਭਵ ਸਾਗਰ ਤੇ ਭਗ ਸਾਗਰ ਥੱਲੇ ਰਹਿ ਗਿਆ ਉੱਤੇ ਉੱਠ ਗਿਆ ਭਗ ਸਾਗਰ ਨਾਲ ਟੱਚੇ ਕੋਈ ਰਿਸ਼ਤਾ ਹੀ ਨਹੀਂ ਰਿਹਾ ਸਮੁੰਦਰ ਨਹੀਂ ਕੱਲ ਗੁਰਬਾਣੀ ਦੀ ਵਾਗੀ ਸਾਰੀ ਇਹਨਾਂ ਗੱਲਾਂ ਦੀ ਵਿਆਖਿਆ ਗਾ ਕੀਤੀ ਹੋਈ ਹੈ ਇਹ ਤਾਂ ਕੁਝ ਹੋਰ ਕਹਿ ਗਿਆ ਕਬੀਰ ਦਰਕੇ ਦਰਖ ਬੁਲਾਵਾ ਕਹਿ ਗਿਆ ਇਸੇ ਗੱਲ ਨੂੰ ਖਲਾਸੇ ਕੀਤੇ ਹੋਏ ਸੁਰਤ ਸ਼ਬਦ ਭਵ ਸਾਧਰ ਤਰੀਏ ਨਾਲ ਕਰਨਾ ਮੁਖਾਣਾ ਸਾਰਾ ਬਦਲਣਾ ਜਾਂਦਾ ਭਗਤੀ ਇਹਨਾਂ ਦੀ ਲਈ ਫਿਰਦੇ ਨੇ ਸਾਰਾ ਬਦਲਣਾ ਜਾਂਦਾ ਨਾਮ ਵੀ ਨਾਲ ਹੀ ਆ ਨਾਮ ਵੀ ਨਾਲ ਹੀ ਫਿਰਦੇ ਨੇ ਉਹਨਾਂ ਦਾ ਕੁਝ ਨਹੀਂ ਬਦਲਿਆ ਹੈ ਯੂਨੀਵਰਸਿਟੀ ਵਾਲਿਆਂ ਨੇ ਕੁਝ ਨਹੀਂ ਬਦਲਿਆ ਹੈ ਉਹਨਾਂ ਨੂੰ ਗੁਰਮਤ ਦਾ ਪਤਾ ਹੀ ਨਹੀਂ ਲੱਗਿਆ ਇਹ ਗੱਲ ਕੀ ਹੈ ਇਸ ਕਰਕੇ ਉਲਝ ਗਏ ਕਿਉਂਕਿ ਜਿਆ ਹੋਇਆ ਦੀ ਮਤ ਪੜ ਲਈ ਨਾ ਉਹਨਾਂ ਨੇ ਜੋ ਵੀ ਕੁਝ ਲਿਖਿਆ ਗਿਆ ਹੈ ਗੁਰਬਾਣੀ ਤੇ ਜੀ ਮਤ ਵਾਲਿਆਂ ਨੇ ਲਿਖਿਆ ਨਾ <coughs> ਉਹ ਚੀਜ਼ ਨੂੰ ਪੜ ਕੇ ਹੋਰ ਜੀ ਜਾਂਦੇ ਨੇ ਦੇ ਕਿੱਥੇ ਕਿ ਵੀ ਹੁਣ ਸਵਾਲ ਹੈ ਇਹਨਾਂ ਅਖਰਾਂ ਵਿੱਚ ਕੋਈ ਗੁਰੂ ਗੁਰੂ ਖੋਜੇ ਇਹਨਾਂ ਜੋ ਖੋਜੋ ਇਹ ਰਾਹ ਪਾਉ ਜਿਹੜਾ ਕਾਇਆ ਸ਼ਬਦ ਖੋਜੀ ਆਉਂਦਾ ਉਹ ਸ਼ਬਦ ਕਰੇ ਇਹਨੂੰ ਕਿਹਾ ਕਾਇਆ ਕਾਇਆ ਸ਼ਬਦ ਖੋਜੀਏ ਸ਼ਬਦ ਦੁਆਰਾ ਕਾਇਆ ਖੋਜੀਏ ਇੱਥੋਂ ਪੜੀਏ ਸਮਝੀਏ ਖੋਜੀਏ ਅੰਦਰ ਦਕਸ਼ਾ ਰਾਗ ਇੱਥੇ ਹੈ ਦੇਖਣਾ ਤੇ ਟੈਲੀ ਕਰਨਾ ਜ਼ਮੀਨ ਤੋਂ ਟੈਲੀ ਜ਼ਮੀਨ ਤੇ ਹੋ ਜ਼ਮੀਨ ਹੋ ਪਰਵਾਰੀ ਆਇਆ ਨਕਸ਼ਾ ਹੈ ਕੇ ਝੋਲੇ 'ਚ ਬੋਗੇ ਤੇ ਕਾਲੇ ਜਾਂਦਾ ਵਟ ਪਾਉਣ ਨਕਸ਼ੇ ਦੀ ਨਿਸ਼ਾਨ ਵੇ ਨਿਸ਼ਾਨਦੇਹੀ ਮੌਕੇ ਤੇ ਦੇਣੀ ਹੈ ਤਾਂ ਉਹਨੂੰ ਦੱਸੂਗਾ ਵੀ ਇਹ ਨਿਸ਼ਾਨਦੇਹੀ ਠੀਕ ਹੈ ਗਲਤ ਹੈ ਇਹ ਤਾਂ ਨਿਸ਼ਾਨਦੇਹੀ ਨਕਸ਼ਾ ਹੈ ਪਰਵਾਰੀ ਵਾਲਾ ਤਾਂ ਪਟਵਾਰੀ ਵਾਲਾ ਰਿਕਾਰਡ ਹੈ ਸਾਡੇ ਕੋਲ ਖਤੌੜੀ ਕੱਢੂਗਾ ਖਸਰਾ ਕੱਢੂਗਾ ਰੱਖਿਆ ਕੱਢੂਗਾ ਫਿਰ ਨਾਪ ਕੇ ਮੌਕੇ ਤੇ ਰੱਖੂਗਾ ਜਾ ਕੇ ਰਿਜ਼ਲਟ ਦਾ ਮੌਕੇ ਇਹਦੇ ਨਾਲ ਇਹ ਤਾਂ ਪੈਮਾਨਾ ਹੈ ਇਹ ਪੈਮਾਨਾ ਹੈ ਪੈਮਾਨੇ ਨੂੰ ਉੱਥੇ ਡੇਕੀ ਜਾਂਦੇ ਨੇ ਵਰਤਦੇ ਨਹੀਂ ਉਹਨੇ ਦਾ ਵਰਤਦੇ ਸੀ ਚੱਕ ਸੋਟੀ ਹੈ ਇਹਦੇ ਤੇ ਲਾ ਕੇ ਤਾਂ ਮਨ ਨੂੰ ਪਰਖਣਾ ਵੀ ਇੱਕ ਖਰਾ ਹੈ ਕਿ ਖੋਟਾ ਹੈ ਕਸੋਟੀ ਹੁੰਦੀ ਕਿਸੇ ਯਾਰ ਕੋ ਉਹਦੇ ਤੇ ਲਾ ਕੇ ਦੇਖਦਾ ਖਰਾ ਖੋਟਾ ਇਹ ਖੋਟੇ ਖਰੇ ਦੀ ਪਛਾਣ ਦੱਸੂ ਹਰ ਹੀਰਾ ਜਦ ਜੋਰੀ ਹਰ ਕੀ ਹੈ ਹੀਰਾ ਜਾਂ ਜਿਹੜਾ ਉਹ ਜੋਰੀ ਇਹ ਜੋਰੀ ਬਣਾਉਂਦੀ ਹੈ ਜੋਰੀ ਵਾਲੀ ਪੜਾਈ ਹੈ ਹੋਰ ਕੁਝ ਨਹੀਂ ਹੈ ਵਾਲੀ ਇਹ ਆਪਣੇ ਆਪ ਨੂੰ ਵੀ ਤੁਸੀਂ ਪਰਖਣਾ ਸਰਿਆ ਦੇ ਪਾਈ ਹੋਈ ਮੂਠੀ ਉਹ ਵੀ ਦੱਸ ਦੂਗੀ ਕਸੌਟੀ ਵੀ ਤੇਰੇ ਵਾਲੀ ਫਿਰ ਤੇਰੇ ਵਾਲੀ ਗੱਲ ਤਾਂ ਠੀਕ ਹੈ ਉਹਦੇ ਉਹਦੀ ਵੀ ਦੱਸ ਦੂ ਦੂਏ ਦੀ ਵੀ ਦੱਸੋ ਚੋਰੀ ਕਿਵੇਂ ਬਣਨੇ ਜਾਂਦੇ ਖੋਟੇ ਖਰੇ ਕਿਵੇਂ ਪਛਾਣਨੇ ਸੰਤ ਕੌਣ ਨੇ ਬਨਾਸ ਕਠਾ ਕੌਣ ਨੇ ਖੋਟੇ ਖਰੇ ਪਛਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਚੁੱਕੇ ਆਵਣ ਜਾਣ ਗੁਰਮੁਖ ਲਾਗੇ ਸਹਿਜ ਧਿਆਨ ਸਹਿਜ ਧਿਆਨ ਸਹਿਜ ਕੀ ਹੁੰਦਾ ਜੱਟ ਗਿਆ ਹੋਇਆ ਧਿਆਨ ਆਪੇ ਲੱਗਿਆ ਸਾਰੇ ਧਿਆਨ ਕਰਦੇ ਨੇ ਜਾਂ ਮਨ ਟਿਕ ਜਾਂਦਾ ਧਿਆਨ ਲੱਗਿਆ ਹੋਇਆ ਸਮਝੋ ਧਿਆਨ ਨਹੀਂ ਕਰਿਆ ਲਾਉਣਾ ਧਿਆਨ ਲਾਉਣਾ ਨਹੀਂ ਕਿਤੇ ਲਾਉਣਾ ਨਹੀਂ ਧਿਆਨ ਹਟਾਉਣਾ ਸਭ ਜਗ੍ਹਾ ਤੇ ਧਿਆਨ ਲੱਗਣ ਦਾ ਇਮਾਨਤ ਹੈ ਧਿਆਨ ਕਿਤੇ ਨਾ ਕਿਤੇ ਲੱਗਿਆ ਰਹਿੰਦਾ ਬਾਹਰ ਇਹਨੂੰ ਹਟਾ ਦੇਣਾ ਲਾਉਣਾ ਨਹੀਂ ਕਿਤੇ ਲੱਗਣਾ ਨਹੀਂ ਆਵੇ ਫਿਰ ਜਿੱਥੇ ਲੱਗਣਾ ਨਹੀਂ ਲੱਗਣ ਦੀ ਇਹਨੂੰ ਬਾਦੀ ਹੈ ਲੱਗਣ ਦੇ ਨਹੀਂ ਲੱਗਣਾ ਮਾਇਆ ਜੀ ਨਹੀਂ ਲੱਗਣ ਦੇਣਾ ਬਸ ਬਾਹਰ ਨਹੀਂ ਲੱਗਣ ਦੇਣਾ ਬਸ ਅੱਜ ਕੁੜੀ ਦੇ ਨਾਲ ਤੇ ਕੁੜੀ ਦੇ ਨਾਲ ਬਦਲਣਾ ਚਾਹ ਨਹੀਂ ਲੱਗਣਾ ਸੁਣੀ ਹੈ ਲੱਗਦਾ ਉਰੇ ਵੀ ਹਟਦਾ ਰਹਿੰਦਾ ਧਿਆਨ ਦਾ ਕਹਿੰਦਾ ਮੇਰਾ ਜੀ ਨਹੀਂ ਲੱਗ ਰਿਹਾ ਲੱਗ ਨਹੀਂ